ਚੌਪਈ ਬਲੰਦੇਜ ਕੋ ਏਕ ਨਿਰਪਾਲਾ ਬਲੰਦੇਜ ਦੇਈ ਘਰ ਵਾਲਾ ਤਾਪੁਰ ਕੁਪਿਓ ਫਿਰੰਗ ਰਾਏ ਮਨ ਸੈਨ ਚੜਾ ਲੈ ਕਰ ਸੰਗ ਅਨ ਗਣ ਨਾ ਫਿਰੰਗੀ ਰਾਏ ਨਿਰਵਤ ਤੇ ਅੰਗਰੇਜਨ ਪਰ ਚੜਤ ਕਰੀ ਜਿਹ ਅਨ ਗਣ ਲੈ ਚਉ ਚਤੁਰੰਗਾ ਜਾਣ ਕਰ ਉਮੜ ਚਲਿਓ ਜਲ ਗੰਗਾ ਵਲੰਦੇਜ ਦੇਈ ਕੇ ਨਾਥੈ ਪ੍ਰਾਂਤ ਜੇ ਡਰ ਹੀ ਕੇ ਸਾਥੈ ਰਾਣੀ ਭੇਦ ਨ ਕਾਹੂ ਦਇਓ ਤਰਾਸ ਤਰਸਤ ਰਾਜਾ ਮਰ ਗਇਓ ਮ੍ਰਿਤਕ ਨਾਥ ਤੇ ਸਮੈ ਨਿਹਾਰਾ ਔਰ ਸੰਗ ਬਹੁ ਸੈਨ ਵਿਚਾਰਾ ਇਹ ਘਾਤ ਦੀ ਮਾਏ ਵਿਚਾਰੀ ਕਾਸ਼ਟ ਪੁੱਤਰ ਕਾ ਲਛ ਸਵਾਰੀ ਲਛ ਹੀ ਹਾਥ ਬੰਦੂਕ ਸਵਾਰੀ दारू ਗੋਲਨ ਭਰੀ ਸੁਧਾਰੀ ਡਿਵਢਾ ਚੁੰਤ ਭਈ ਤੁਬਖਾਨਾ ਤੀਰ ਬੰਦੂਕ ਕਮਾਨ ਅਰਬਾਨਾ ਜਬ ਹਰਿ ਸੈਨ ਨਿਕਟ ਤੇ ਆਈ ਸਭਨ ਗਈ ਪਲੀਤਾ ਲਾਈ 20000 ਤੁਬਕ ਇੱਕ ਬਾਰਾ ਛੁੱਟ ਗਈ ਕਛੂ ਨ ਰਹੀ ਸੰਬਾਰਾ ਜਿਵੇਂ ਮਖੀਰ ਕੀ ਉੜਸੋ ਮਾਖੀ ਤਿਮ ਹੀ ਚਲੀ ਬੰਦੂਕੈ ਬਾਖੀ ਜਾ ਕੇ ਲਗੇ ਅੰਗ ਮੋ ਬਾਨਾ ਤਤ ਚਿਨ ਤਿਨ ਭਟ ਤਜੇ ਪ੍ਰਾਨਾ ਤਰ ਫਰਾਹਿ ਗੌਰਨ ਕੇ ਮਾਰੇ ਪਛ ਸੁਤ ਉਵਰਨ ਜਨਕ ਬਿਦਾਰੇ ਰਥੀ ਸੋ ਨਾਗਪਤੀ ਅਰ ਬਾਜਾ ਜੰਪੁਰ ਗਏ ਸਹਿਤ ਨਿਜ ਰਾਜਾ ਦੋਹਰਾ ਇਹ ਚਰਿਤਰ ਤਨ ਚੰਚਲਾ ਕੂਟੋ ਕਟਕ ਹਜ਼ਾਰ ਅਰ ਮਾਰੇ ਰਾਜਾ ਸਹਿਤ ਗਏ ਗ੍ਰਹਿਣ ਕੋ ਹਾਰੇ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 331 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਸ਼ਹਿਰ ਭੇਰੇ ਇੱਕ ਨਿਰਭਤ ਬਾਰੇ ਕਾਮ ਸੈਨ ਤੇ ਨਾਮ ਕਹਤ ਨਾਰੇ ਕਾਮਾਵਤੀ ਤਮਨ ਕੀ ਨਾਰੀ ਰੂਪਵਾਨ ਦੁਤਿਵਾਨ ਉਜਿਆਰੀ ਤਾਕੇ ਬਹੁਤ ਰਹਿ ਗ੍ਰਹਿ ਬਾਜਨ ਜੈਉ ਕਰਤਾ ਜੀ ਅਰਤਾਜਨ ਤਾਹ ਭਵ ਏਕ ਬਛੇਰਾ ਲਇਓ ਪੂਤ ਭਵਿਖੈ ਨਾ ਵੈਸੇ ਭਇਓ ਤਾਹ ਇਕ ਹੋਤ ਸ਼ਾਹ ਬੜ ਭਾਗੀ ਰੂਪ ਕੁਾਰ ਨਾਮਾ ਅਨੁਰਾਗੀ ਪ੍ਰੀਤ ਕਲਾ ਤੇ ਸੁਤਾ ਪਨੇਜੈ ਕੋ ਦੂਸਰ ਪਟ ਤਰ ਤੇ ਦਿਜੈ ਸੋ ਏਕ ਚੌਧਰੀ ਸੁਤ ਪਰ ਅਟਕ ਗਈ ਤਰਨੀ ਅਤਿ ਰੁਚ ਕਰ ਮਿਜਮਾਨੀ ਛਲ ਤਾਹ ਬੁਲਾਇਓ ਪਾਂਤ ਪਾਂਤ ਭੋਜਨੈ ਪੁਜਾਇਓ ਕੀਨਾ ਕੈਫ ਰਸ ਮਸੋ ਜਬ ਹੀ ਤਰਨੀ ਇਹ ਵਿਧ ਉਚਰੀ ਤਬ ਹੀ ਆਵਤੈ ਗਮਨ ਆਏ ਮੇਰੋ ਕਰ ਕਾਮ ਤਪਤ ਅਭੀ ਹਮਰੋ ਹਾਰੇ ਤਬ ਇਹ ਵਿਦ ਤਿਨ ਪੁਰਖੋ ਚਾਰੀ ਯੋ ਨਾ ਭਜੋ ਤੋਹਿ ਸੁਨੋ ਪਿਆਰੀ ਜੋ ਰਾਜਾ ਕੇ ਉਪਜੋ ਬਾਜੀ ਸੋ ਦੈ ਪ੍ਰਥਮ ਆਨ ਮੋਹਿ ਤਾਜੀ ਤਬ ਤਿਨ ਤ੍ਰੀ ਵਿਚਾਰ ਅਸ ਕੀਓ ਕਿਹ ਵਿਦ ਜਾਏ ਤੁਰੰਗ ਮਲੀਓ ਐਸੋ ਕਰੀਐ ਕਮਨ ਪੁਚਾਰਾ ਜਾਤੇ ਪਰੈ ਹਾਥ ਮੋ ਪਿਆਰਾ ਅਰਧ ਰਾਤਰ ਬੀਤਤ ਪੀ ਜਵੈ ਸਵਾਨ ਭੇਖ ਤਾਰਾ ਤ੍ਰੇ ਤਵੈ ਕਰਮ ਗਹਿ ਕਿਰਪਾਨ ਇਕ ਲਈ ਵਾਜੀ ਹੁਤੋ ਜਹਾਂ ਤਾ ਗਈ ਸਾਤ ਕੋਟ ਤਹ ਕੂਦ ਪਹੁੰਚੀ ਦਾਨ ਕਿਰਪਾਨ ਮਾਨ ਕੀ ਸੂਚੀ ਜਿਹ ਜਾਗਤ ਪਹੁਰੀਐ ਨਿਹਾਰੈ ਕੋ ਮੂਡ ਕਾਟ ਕਰ ਡਾਰੈ ਅੜਿਲ ਏਕ ਪਹੁਰੀਐ ਮਾਰ ਦੁਤੀਐ ਕਹਾ ਮਾਰਿਓ ਤ੍ਰਿਤੀਐ ਵਾਰ ਚਤੁਰਥ ਕੋ ਸੀਸ ਉਤਾਰਿਓ ਪੰਚਮ ਖਸ਼ਟਮ ਮਾਰ ਸਪਤਮੋ ਹੱਥ ਕੀਓ ਹੋ ਅਸ਼ਟਮ ਪੁਰਖ ਸੰਗਾਰ ਛੋਰ ਬਾਜੀ ਲਿਓ ਪਰੀ ਨਗਰ ਮੈਂ ਰੌਰ ਜਵੈ ਤ੍ਰੀ ਹੈ ਹਰਿਓ ਪਠੈ ਪਖਰੀਆ ਕਛ ਕਜ ਕਹੈ ਕਹਾਂ ਪਰਿਓ ਬਾਟ ਘਾਟ ਸਭ ਰੋਗ ਕਹੋ ਇਹ ਚੋਰ ਕਉ ਹੋ ਧਰ ਲੀਜੈ ਇਹ ਹੂਨ ਨਾ ਦੀਜੈ ਭੋਰ ਕਉ ਜਿਤ ਜਿਤ ਧਾਵੈ ਲੋਗ ਹਰਿਓ ਹੈ ਕਹਿ ਕਿਸ ਕਢੈ ਕਿਰਪਾਨ ਦਿਖਿਐਤ ਧਾਵਤ ਦਸੋ ਦੇਸ ਅਸ ਕਾਰਜ ਜਿਹ ਕੀਏ ਨਾ ਜਾਣ ਤਿਹ ਦੀਜੀਐ ਹੋ ਜਿਉ ਤਿਉ ਜੀਤ ਤੁਰੰਗ ਨਿਰਪਤ ਕਉ ਲੀਜੀਐ ਬਹੁਤ ਪਹੁੰਚੇ ਨਿਕਟ ਤਰਨ ਕੇ ਜਾਏ ਕੈ ਫਿਰ ਮਾਰੇ ਤਿਨ ਵਹਿ ਤੁਰੰਗ ਨਚਾਏ ਕੈ ਕਰ ਕਰ ਜਾਏ ਚਲਾਕੀ ਬਾਹੀ ਬੇਗ ਤਨ ਹੋ ਤਿਨ ਕੀ ਹੌਸ ਨ ਰਾਖੀ ਰਾਖੇ ਏਕ ਬ੍ਰਾਨ ਚਉਪਈ ਕੂਦ ਕੀਆ ਜਾ ਕੇ ਪਰਵਾਰਾ ਇਕ ਤੇ ਤਾਹੇ ਦੋਏ ਕਰ ਡਾਰਾ ਚੁਣ ਚੁਣ ਹਨੇ ਪਖਰੀਆ ਮਨ ਤੈ ਦ્વੈ ਦ્વੈ ਗੇ ਖਵੈ ਇਕ ਇਕ ਤਨ ਤੈ ਬਹੁ ਵੀਰ ਪਖਰੀਆ ਮਾਰੇ ਇੱਕ ਇੱਕ ਤੇ ਕਰ ਦਵੈ ਦਵੈ ਡਾਰੇ ਘੋਰਾ ਸਹਿਤ ਘਾਏ ਜੋ ਘਏ ਦਵੈ ਤੇ ਚਾਰ ਟੂਕ ਤੇ ਭਏ ਦੋਹਰਾ ਇਹ ਵਿਦ ਵੀਰ ਵਿਦਾਰ ਬਹੁ ਨਦੀ ਤੁਰੰਗ ਤਰਾਏ ਜਹਾਂ ਮਿੱਤਰ ਕੋ ਗ੍ਰਹਿ ਹੁਤੋ ਤਹੀ ਨਿਕਾਸਿਓ ਆਏ ਚੌਪਈ ਜਬ ਤਿਹ ਆਨ ਤੁਰੰਗਮ ਦੀਓ ਕਾਂ ਭੋਗਤਾ ਸਹਿ ਦ੍ਰਿੜ ਕੀਓ ਜੋ ਪਾਛੇ ਤਿਨ ਫੌਜ ਨਿਹਾਰੀ ਇਹ ਵਿਦ ਸੋ ਤਿਹ ਤ੍ਰਿਆ ਉਚਾਰੀ ਅੜਿਲ ਬੁਰੋ ਕਰਮ ਹਮ ਕਰਿਓ ਤੁਰੰਗ ਨਿਰਪਕੋ ਹਰਿਓ ਆਪ ਆਪਨੇ ਪਗਨ ਕੁਹਾਰਾ ਕਉ ਮਰਿਓ ਅਬ ਇਹ ਤੁਰੰਗ ਸਮੇਤ ਪਗਰ ਲੈ ਜਾਏ ਹੈ ਹੋ ਫਾਸੀ ਦੇ ਹੈ ਦੂਹ ਕੇ ਸੂਰੀ ਜਾਏ ਹੈ ਚਉਪਈ ਤ੍ਰੀ ਭਾਖਿਓ ਪੀ ਸ਼ੋਕ ਨ ਕਰੋ ਬਾਜ ਸਹਿ ਦੋ ਬਚੇ ਵਿਚਰੋ ਐਸੋ ਤ੍ਰਿਤਬੈ ਮੈਂ ਕਰਹੁ ਦੁਸ਼ਟਨ ਢਾਰ ਸਿਰ ਛਾਰੋ ਬਰਹੂੰ ਤਹਾਂ ਪੁਰਖ ਕੋ ਭੇਸ ਬਨਾਏ ਦਲ ਕਹ ਮਿਲੀ ਅਗਮਨੇ ਜਾਏ ਕਹੀ ਹਮਾਰੋ ਸਤਰੂ ਬਾਰੋ ਔਰ ਗਾਂਵ ਤੇ ਸਕਲ ਨਿਹਾਰੋ ਮੇਲ ਦਲ ਧਾਮ ਅਗਮਨੇ ਜਾਏ ਬਾਜ ਪਾਏ ਝਾਂਜਰ ਪਹਿਰਾਏ ਸਕਲ ਗਾਂਵ ਤਿਨ ਕਹਾ ਦਿਖਰਾਈ ਫਿਰ ਤੇ ਠੌਰ ਤਿਨੈ ਲੈ ਆਈ ਪਰਦਾ ਲੇ ਤਾਂ ਆਗੇ ਤਿਨ ਦੇਖੋ ਜਾਏ ਜਨਾਨਾ ਕਹਿ ਜਿਨ ਆਗੇ ਕਰ ਸਭ ਹਿਨ ਕੇ ਬਾਜਾ ਏ ਸਰਮਾਮ ਨਿਕਾਰਿਓ ਰਾਜਾ ਸੋ ਆਂਗਨ ਲੈ ਤਨੈ ਦਿਖਾਵੈ ਆਗੇ ਬਹੁਰ ਕਨਾਤ ਤਨਾਵੈ ਆਗੇ ਕਰ ਕਰ ਬਾਜ ਨਿਕਾਰੈ ਨੇਵਰ ਕੇ ਬਾਜ ਜਨਕਾਰੈ ਬਹੁ ਵਧੂ ਤਿਨ ਕੀ ਬਹੁ ਜਾਣੈ ਬਾਜੀ ਕਹਾ ਮੂਰਖ ਨਾ ਪਛਾਨੈ ਨੇਵਰ ਕੈ ਬਾਜ ਤਿਨਕਾਰਾ ਭੇਦ ਭੇਦ ਨਾ ਜਾਤ ਵਿਚਾਰਾ ਦੋਹਿਤਾ ਬਹੁ ਤਿਨੈ ਕਰ ਜਾਣੈ ਸੁਨ ਸੁਨ ਤੁਨ ਨੇਵਰ ਕੀ ਕਾਨੈ ਭੇਦ ਅਭੇਦ ਕਛੂ ਨਾ ਵਿਚਾਰੀ ਇਹ ਛਲ ਛਲੈ ਪੁਰਖ ਸਭ ਨਾਰੀ ਜਮਨ ਰੁਚਾ ਜਿਉ ਤਿਉ ਤੇ ਭਜਾ ਜੀ ਜੋ ਨਾ ਭਾਇਓ ਤੇ ਕੋ ਤਜਾ ਇਨ ਇਸਤਰੀਨ ਕੇ ਚਰਿਤ ਪਾਰਾ ਜਿਨੈ ਨਾ ਵਿਧਨਾ ਸਖਤ ਵਿਚਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 332 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ